ਮੈਂ ਵਿਵੇਕਸ਼ੀਲ ਹਾਂ ਤਰਕਸ਼ੀਲ ਨਹੀਂ ਸੰਤਾਂ ਦੇ ਕੌਤਕ ਭਾਗ 6ਵਾਂ ਤੇ ਪੰਨਾ 12 ਤੇ ਸੁਖਿੰਦਰ ਸਿੰਘ ਸਭਰਾ ਲਿਖਦਾ ਹੈ ਮੈਂ ਵਿਵੇਕਸ਼ੀਲ ਹਾਂ ਤਰਕਸ਼ੀਲ ਨਹੀਂ ਵਿਵੇਕਸ਼ੀਲ ਸ਼ਬਦ ਸੁਣਦੇ ਹੀ ਅੱਖਾਂ ਅੱਗੇ ਉਹ ਵਿਅਕਤੀ ਆ ਖੜਦਾ ਹੈ ਜਿਸ ਦੀ ਬੋਲੀ ਲਿਖਤ ਵਿਚਾਰਧਾਰਾ ਤੇ ਕਿਰਦਾਰ ਵਿੱਚ ਸਹਿਣਸ਼ੀਲਤਾ ਗਿਆਨ ਅਤੇ ਸਹਿਜ ਝਲਕਾ ਮਾਰਦਾ ਹੋਵੇ ਅਸੀਂ ਪਾਠਕ ਨੂੰ ਇਸ ਵਿਵੇਕਸ਼ੀਲ ਲਿਖਤ ਦੇ ਦਰਸ਼ਨ ਕਰਾਉਂਦੇ ਹਾਂ ਇੱਕ ਕੁਝ ਦਿਨ ਪਹਿਲਾਂ ਈਰਖਾ ਦੀ ਅੱਗ ਵਿੱਚ ਮੱਚ ਰਹੀ ਸੜੀ ਹੋਈ ਕਾਲੀ ਜਿਲਦ ਵਾਲੀ ਡੇਰੇਦਾਰਾਂ ਦੇ ਪੈਸੇ ਨਾਲ ਛਪੀ 199 ਪਰ ਕੀਮਤ 199 ਸਫੇ ਵਾਲੀ ਪਰ ਕੀਮਤ 120 ਰੁਪਏ ਪਖੰਡ ਝੂਠ ਦੀ ਵਕਾਲਤ ਕਰਦੀ ਪੁਸਤਕ ਜਿਸ ਦਾ ਨਾਮ ਨਾਂ ਤੇ ਵੀ ਹੈਰਾਨੀ ਹੋਈ ਕਾਮਰੇਡੀ ਸਿੱਖਾਂ ਦੇ ਕੌਤਕ ਅੱਜ ਤੱਕ ਕਦੇ ਵੀ ਕਾਮਰੇਡੀ ਸਿੱਖਾਂ ਦੇ ਕੌਤਕ ਨਹੀਂ ਹੋਏ ਪੁਸਤਕ ਕਾਮਰੇਡੀ ਸਿੱਖਾਂ ਦੇ ਕੌਤਕ ਦਾ ਜਵਾਬੁਲ ਜਵਾਬ ਕੂੜਿਆਰ ਕੁੜਿਆਰ ਕੁੜਿਆਰੀ ਜਾਇਰ ਹਲੇ ਇਹ ਆਰੰਭਕ ਸ਼ਬਦ ਹਨ ਸਾਡੀ ਕਿਤਾਬ ਦੇ ਜਵਾਬ ਵਿੱਚ ਵਿਵੇਕਸ਼ੀਲ ਸਭਰਾ ਦੇ ਕਿਤਾਬ ਵਿੱਚ ਜੋ ਲਿਖਿਆ ਹੈ ਉਸ ਦਾ ਵਿਸ਼ਲੇਸ਼ਣ ਦੇਣ ਤੋਂ ਪਹਿਲਾਂ ਹੀ ਫਤਵਾ ਦਾਗ ਦਿੱਤਾ ਇਹ ਇਹਨਾਂ ਦੀ ਵਿਵੇਕਸ਼ੀਲਤਾ ਹੈ ਕਿ ਮੁਕਦਮਾ ਸ਼ੁਰੂ ਨਹੀਂ ਹੋਇਆ ਪਹਿਲਾਂ ਹੀ ਫਤਵਾ ਦੇ ਦਿੱਤਾ ਕਿ ਡੇਰੇਦਾਰਾਂ ਦੇ ਪੈਸੇ ਨਾਲ ਛਪੀ ਹੈ ਜਦ ਕਿ ਲਿਖਤ ਮੇਰੀ ਹੈ ਅਤੇ ਭਾਈ ਸੁਖਦੇਵ ਸਿੰਘ ਗੁਰਮਤ ਪੁਸਤਕ ਭੰਡਾਰ 31 ਨੰਬਰ ਅੰਮ੍ਰਿਤਸਰ ਵਾਲਿਆਂ ਨੇ ਛਾਪੀ ਹੈ ਜੋ ਸੁਤੰਤਰ ਪ੍ਰਕਾਸ਼ਕ ਹਨ ਤੇ ਅਨੇਕਾਂ ਪੁਸਤਕਾਂ ਹੁਣ ਤੱਕ ਛਾਪ ਚੁੱਕੇ ਹਨ ਇਹ ਇਹਨਾਂ ਦਾ ਕਿੱਤਾ ਹੈ ਤੇ ਨਾ ਕਿਸੇ ਡੇਰੇਦਾਰ ਤੋਂ ਪੈਸੇ ਲੈਂਦੇ ਹਨ ਤੇ ਨਾ ਹੀ ਕਿਤਾਬਾਂ ਦੀ ਆਮਦਨ ਕਿਸੇ ਡੇਰੇ ਨੂੰ ਦਿੰਦੇ ਹਨ ਸਾਡੀ ਪਹਿਲੀ ਪੁਸਤਕ ਸਭ ਦੁਸ਼ਟ ਝੱਕ ਮਾਰਾ ਭੀ ਇਹਨਾਂ ਦੀ ਹੀ ਛਾਪੀ ਹੋਈ ਹੈ 2 ਗੁਰਬਖਸ਼ ਸਿੰਘ ਕਾਲਾ ਅਫਗਾਨਾ ਦਾ ਸਰਵਿਸ ਵੇਲੇ ਦਾ ਸਰਕਾਰੀ ਰਿਕਾਰਡ ਤੇ ਕੈਨੇਡਾ ਜਾ ਕੇ ਗੁਰਦੁਆਰੇ ਦਾ ਗ੍ਰੰਥੀ ਬਣ ਕੇ ਜੋ ਕਰਮ ਕੀਤਾ ਲਿਖਤਾਂ ਵਿੱਚ ਪੈਰ ਪੈਰ ਤੇ ਝੂਠ ਬੋਲਣਾ ਵਿਕਟੋਰੀਆ ਸੁਪਰੀਮ ਕੋਰਟ ਦੀ ਮੋਹਰ ਹੇਠਾਂ ਜੱਜ ਦਾ ਫੈਸਲਾ ਜਿਸ ਵਿੱਚ ਬਲਾਤਕਾਰ ਕੇਸ ਵਿੱਚ 5000 ਦਾ ਜੁਰਮਾਨਾ ਲਗਾਉਣਾ ਉਸ ਉਹ ਨਕਲ ਪੇਸ਼ ਕਰਨ ਦੇ ਬਾਵਜੂਦ ਉਸ ਨੂੰ ਸਿੱਖੀ ਸਿਧਾਂਤ ਦਾ ਮਹਾਨ ਗਿਆਤਾ ਪ੍ਰਚਾਰਨਾ ਅਤੇ ਖੁਨਾਮੀਆਂ ਤੇ ਪਰਦਾ ਪਾ ਕੇ નિર્ਦੋਸ਼ ਸਾਬਤ ਕਰਨਾ ਇਹ ਸਭਰਾਤ ਇਸ ਦੇ ਟੋਲੇ ਦੀ ਵਿਵੇਕਸ਼ੀਲਤਾ ਹੈ ਇਸ ਦੇ ਉਲਟ ਭਾਈ ਰਣਧੀਰ ਸਿੰਘ ਜੀ ਸੰਤ ਅਤਰ ਸਿੰਘ ਜੀ ਮਸਤੂਆਣਾ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਵਰਗੇ ਪੰਥ ਪ੍ਰਵਾਣਿਤ ਹਸਤੀਆਂ ਨੂੰ ਪੰਥ ਘਾਤਕ ਝੂਠੇ ਬੇਈਮਾਨ ਕਹਿਣਾ ਇਸ ਵਿਵੇਕਸ਼ੀਲਤਾ ਦੀ ਸਿਖਰ ਹੈ ਇਸ ਦੀ ਵਿਵੇਕਸ਼ੀਲਤਾ ਦੀ ਸਿਖਰ ਹੈ ਜਦ ਕਿ ਆਪਣੀਆਂ ਲਿਖਤਾਂ ਦੀ ਪੁਸ਼ਟੀ ਲਈ ਭਾਈ ਸਾਹਿਬ ਦੀ ਪੁਸਤਕ ਸੰਤ ਪਦ ਨਿਰਣੇ ਵਿੱਚੋਂ ਪ੍ਰਮਾਣ ਦਿੰਦਾ ਹੈ ਤੀਜਾ ਇਸ ਨੂੰ ਕਾਲਾ ਅਫਗਾਨਾ ਨੂੰ ਸਰਕਾਰੀ ਕਹਿੰਦੇ ਰਤਾ ਵੀ ਸ਼ਰਮ ਨਹੀਂ ਆਈ ਕਿਉਂ ਕਿ ਇਸ ਨੇ ਆਪ 60 ਸਾਲ ਦੀ ਉਮਰ ਤੱਕ ਸਰਕਾਰੀ ਨੌਕਰੀ ਵਿੱਚ ਧੱਕੇ ਖਾਦੇ ਹਨ ਇਹ ਗੱਲ ਸੰਤਾਂ ਦੇ ਕੌਤਕ ਭਾਗ 6ਵਾਂ ਪੰਨਾ 99 ਵਿੱਚ ਇਹ ਵਿਵੇਕਸ਼ੀਲ ਬੋਲੀ ਦਾ ਮਾਲਕ ਲਿਖਦਾ ਹੈ ਅੱਗੇ ਲਿਖਦਾ ਹੈ ਮੇਰੇ ਨਾਲ ਹੋਏ ਚਿੱਠੀ ਪੱਤਰ ਵਿੱਚ ਚਿੱਠੀ ਨੰਬਰ 5 ਦੀ ਆਰੰਭਕਤਾ ਮੇਰੇ ਨਾਲ ਹੋਏ ਚਿੱਠੀ ਪੱਤਰ ਵਿੱਚ ਚਿੱਠੀ ਨੰਬਰ 5 ਦੀ ਆਰੰਭਤਾ ਇਹ ਵਿਵੇਕਸ਼ੀਲ ਇਸ ਤਰ੍ਹਾਂ ਕਰਦਾ ਹੈ ਪੱਕਾ ਹਰਾਮਜ਼ਾਦਾ ਕੁੱਤਾ ਕੰਵਰ ਅਜੀਤ ਸਿੰਘ ਅਤੇ ਐਂਡ ਆਰਐਸਐਸ ਦੀ ਵੈਰੀ ਆਰਐਸਐਸ ਦੀ ਵੈਰੀ ਕੁੱਤੜੀਏ ਤੈਨੂੰ ਇਹ ਕਿਹਾ ਸੀ ਕਿ ਤਰਦੀਪ ਅਤੇ ਕਸ਼ਮੀਰ ਸਾਨੂੰ ਚੰਗੀ ਤਰ੍ਹਾਂ ਜਾਣਦੇ ਹਨ ਇਹ ਅਲਫਾਜ਼ ਸਭਰਾ ਦੇ ਦਾਸ ਬਾਰੇ ਹਨ ਤੂੰ ਕਹਿੰਦਾ ਹੈ ਗੁਰਤੇਜ ਸਿੰਘ ਕਾਲਾ ਅਫਗਾਨਾ ਨੇ ਚਿੱਠੀਆਂ ਦੇ ਜਵਾਬ ਨਹੀਂ ਦਿੱਤੇ ਜਿਹੜੇ ਜਵਾਬ ਮੈਂ ਤੇਰੀ ਧੁੰਨੀ ਤੱਕ ਪਹੁੰਚਾਏ ਹਨ ਕੀ ਇਹ ਜਵਾਬ ਨਹੀਂ ਜਦੋਂ ਅਸੀਂ ਇਸ ਕੰਵਰਜੀਤ ਸਿੰਘ ਵਾਸਤੇ ਇਹ ਸ਼ਬਦਾਵਲੀ ਵਰਤੀ ਦੇਖੋ ਇਸ ਦੀਆਂ ਕਿਵੇਂ ਚੀਕਾਂ ਨਿਕਲ ਗਈਆਂ ਸੰਤਾਂ ਦੇ ਭਾਗ 6ਵਾਂ ਪੰਨਾ 10 ਇਹ ਸਬਰਾ ਦੀ ਵਿਵੇਕਸ਼ੀਲਤਾ ਦਾ ਸਭ ਤੋਂ ਉੱਤਮ ਨਮੂਨਾ ਹੈ ਕਾਮਰੇਡੀ ਸਿੱਖਾਂ ਦੇ ਕੌਤਕ ਨਾਮੇ ਮੇਰੀ ਕਿਤਾਬ ਦੇ ਲੇਖਾਂ ਦੇ ਸਿਰਲੇਖ ਹਨ ਮੈਂ ਤਰਕਸ਼ੀਲ ਬਣ ਗਿਆ ਮੈਂ ਤਰਕਸ਼ੀਲ ਕਿਵੇਂ ਬਣਿਆ ਘੁੱਗੂ ਰੱਬ ਅਤੇ ਘੁੱਗੂ ਗੁਰੂ ਪਰ ਇਸ ਨੇ ਇਹਨਾਂ ਲੇਖਾਂ ਦੀ ਸਮਗਰੀ ਦੱਸਣ ਦੀ ਬਜਾਏ ਇਹ ਸਿਰਲੇਖ ਹੀ ਮੇਰੇ ਸਿਰ ਮੜ ਦਿੱਤੇ ਦੇਖੋ ਇਹ ਬਹਿਰੂਪੀਆ ਕੰਵਰ ਅਜੀਤ ਸਿੰਘ ਕਦੇ ਤਰਕਸ਼ੀਲ ਬਣ ਜਾਂਦਾ ਹੈ ਕਦੇ ਸਾਧਾਂ ਦੇ ਨਾਮ ਦਿੱਤਿਆਂ ਬਿਨਾਂ ਉਹਨਾਂ ਦੇ ਵਿਰੁੱਧ ਲਿਖਣ ਦਾ ਖੇਖਣ ਕਰਦਾ ਹੈ ਸੰਤਾਂ ਦੇ ਕੌਤਕ ਭਾਗ 6ਵਾਂ ਪੰਨਾ 18 ਉਗੜ ਗਿਆ ਜੈਸੇ ਖੋਟਾ ਢਬੂਆ ਨਦਰ ਸਰਾਫਾਂ ਆਇਆ ਭਾਈ ਕੰਵਰ ਅਜੀਤ ਸਿੰਘ ਬੁੱਢੇ ਤੋਤੇ ਦਾ ਪਾਜ ਦੇਖੋ ਉਗੜ ਗਿਆ ਰੱਬ ਨੂੰ ਘੁੱਗੂ ਕਹਿੰਦਾ ਹੈ ਗੁਰੂ ਨੂੰ ਵੀ ਇਸਨੇ ਘੁੱਗੂ ਲਿਖਿਆ ਹੈ ਸੰਤਾਂ ਦੇ ਕੌਤਕ ਭਾਗ 6ਵਾਂ ਪੰਨਾ 106 ਸਵਰਾਜ ਦੀ ਡਿਕਸ਼ਨਰੀ ਵਿੱਚ ਸ਼ਾਇਦ ਇਸੇ ਨੂੰ ਵਿਵੇਕਸ਼ੀਲਤਾ ਕਹਿੰਦੇ ਹਨ ਪਰ ਵਿਦਵਾਨਾਂ ਦੀ ਡਿਕਸ਼ਨਰੀ ਵਿੱਚ ਕੀ ਕਹਿੰਦੇ ਹਨ ਸਮਝਦਾਰ ਬੰਦੇ ਸਮਝਦੇ ਹਨ ਭਾਈ ਕਵਰਜੀਤ ਸਿੰਘ ਮੈਨੂੰ ਛੋਟੀ ਉਮਰ ਦਾ ਕਹਿੰਦਾ ਹੈ ਬੁੱਢਾ ਤੋਤਾ ਜੋ ਹੋਇਆ ਜੋ ਪਹਾੜੇ ਦੀਆਂ ਲਿਖਤਾਂ ਲਿਖਦਾ ਹੈ ਅਤੇ ਸਿੱਖ ਵਿਦਵਾਨਾਂ ਨੂੰ ਭੰਡਦਾ ਹੈ ਆਰਐਸਐਸ ਵਿੱਚ ਬੈਠਾ ਭੇਖੀ ਸਿੱਖ ਹੈ ਗੁਰਮਤ ਦੇ ਗਪੌੜੇ ਗੁਰਮਤ ਦੇ ਭਗੌੜੇ ਅਨਪੜ ਸਾਧਾਂ ਨੂੰ ਮਹਾਪੁਰਸ਼ ਅੰਤਰਜਾਮੀ ਕਹਿੰਦਾ ਹੈ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦੀਆਂ ਨਾਸਾਂ ਵਿੱਚ ਸੀਂਡ ਕਿੰਨਾ ਹੈ ਛੇਵੀਂ ਪੁਸਤਕ ਪੰਨਾ 105 ਜਿਸ ਨੂੰ ਭਾਈ ਕਾਨ ਸਿੰਘ ਜੀ ਨਾਭਾ ਵਰਗੇ ਕਰਮਯੋਗੀ ਸੰਤ ਕਹਿਣ ਅਤੇ ਜਿਸ ਨੂੰ 100 ਸਾਲ ਪਿਛੋਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਡਾਕਟਰ ਅਤੇ ਵਕੀਲ ਸਤਕਾਰ ਸਤਕਾਰ ਕਰਦੇ ਹਨ ਉਸ ਲਈ ਸਭਰਾ ਦੀ ਇਹ ਵਿਵੇਕਸ਼ੀਲ ਬੋਲੀ ਹੈ